ਇਹ ਮਨ ਸ਼ਕਤੀ ਏਮਨ ਮਨ ਸੀਓ ਮਨ ਬਹੁਤ ਵੱਡੀ ਸ਼ਕਤੀ ਦਾ ਰੋਗ ਹੈ ਇਹ ਮਨ ਸ਼ਕਤੀ ਸਾਡੇ ਮਨ ਸ਼ਕਤੀ ਕੋਈ ਨਹੀਂ ਹੈ ਬੁੱਤੇ ਘਰ ਨੂੰ ਜਾਣ ਵਾਲੀ ਕਾਹਦੇ ਨਾਲ ਜਾਈਏ ਹੁਣ ਬੰਦੀ ਸ਼ਕਤੀ ਨਾਲ ਘਰ ਨੂੰ ਜਾਣਾ ਬੰਦੀ ਇੱਛਾ ਨਾਲ ਘਰ ਨੂੰ ਜਾਣਾ ਜੇ ਇੱਛਾ ਇਹਦੀ ਨਹੀਂ ਤਾਂ ਘਰ ਜਾ ਨਹੀਂ ਸਕਦੇ ਜਿੰਨਾ ਚਿਰ ਇਹਦੇ ਅੰਦਰ ਇੱਛਾ ਨਹੀਂ ਪੈਦਾ ਹੋਈ ਘਰ ਨਹੀਂ ਬਣ ਸਕੇ ਇਹਦੀ ਇੱਛਾ ਨਾਲ ਘਰ ਬਣ ਸਕਣਾ ਕੁੱਟਾ ਨਹੀਂ ਕੁੱਟਾ ਇਸ ਨੇ ਖੋਲਣਾ ਸਲੂਣ ਇਹਦੇ ਕਹੇ ਤੇ ਕੁੱਟਾ ਖੋਲਣਾ ਭੁੱਖੇ ਚ ਪੈਦਾ ਹੋਣੀ ਹੈ ਸੱਚੇ ਨਾਮ ਕੀ ਲੱਗਾ ਭੁੱਖੇ ਨੂੰ ਲੱਗਦੀ ਹੈ ਭੁੱਖੇ ਨੂੰ ਲੱਗਦੀ ਹੈ ਦੂਏ ਨੂੰ ਤਾਂ ਭੁੱਖ ਲੱਗਦੀ ਹੋਈ ਨਹੀਂ ਪੇਟ ਨੂੰ ਭੁੱਖ ਲੱਗਣੀ ਹੈ ਖਰਾਬੀ ਪੇਟ 'ਚ ਸੀ ਕੋਈ ਰਾਗ ਪੇਟ ਦੀ ਸਾਰੇ ਸਰੀਰ ਨੂੰ ਮਿਲਦੀ ਹੈ ਗੱਲ ਅਲੱਗ ਹੈ ਪਰ ਭੁੱਖ ਤਾਂ ਵੇਦੇ ਨੂੰ ਲੱਗਣੀ ਆ ਜੇ ਵੇਦਾ ਹੀ ਹਜਮ ਨਹੀਂ ਕਰਦਾ ਚੱਲਦਾ ਨਹੀਂ ਸਾਰਾ ਸਰੀਰ ਤਾਂ ਬਸ ਢਾਲ ਹੋਇਆ ਪਿਆ ਕਮਜ਼ੋਰੀ ਸਰੀਰ ਨੂੰ ਹੈ ਨੁਕਸ ਵੇਦੇ ਚ ਨੁਕਸ ਮਨ ਵਿੱਚ ਸੀ ਸਰੀਰ ਬੇਕਾਰ ਹੋਇਆ ਪਿਆ ਸੀ ਸਾਰਾ ਜੇ ਵੇਦਾ ਠੀਕ ਹੋ ਜਵੇ ਪਾਚਨ ਸ਼ਕਤੀ ਵਧੀਆ ਹੋ ਜਾਏ ਸਰੀਰ ਫੇਰ ਹੋ ਜਾਈ ਹੋ ਜਾਏ ਇਸ ਕਰਕੇ ਮਿੱਦੇ ਵਰਗੀ ਕੋਈ ਚੀਜ਼ ਨਹੀਂ ਹੈ ਮਨ ਵਰਗੀ ਕੋਈ ਚੀਜ਼ ਨਹੀਂ ਹੈ ਜਦ ਇਹਨੂੰ ਹਾਈ ਹੋਣ ਲੱਗ ਜਾ ਨਾ ਮਨ ਨੂੰ ਸੱਚ ਸੱਚ ਫਿਰ ਕੀ ਗੱਲਾਂ ਨੇ ਫਿਰ ਜਨਮ ਜਨਮ ਦੀ ਜਿਹੜੀ ਮੈਲ ਲੱਗੀ ਹੋਈ ਹੈ ਮਿੰਟਾਂ 'ਚ ਕਮੀ ਹੈ ਮਿੰਟਾਂ ਪੂਰੀ ਕਰ ਦਿੰਦਾ ਕਈ ਸਾਲ ਦੇ ਵਿੱਚ ਜਿਹੜੀ ਕਮੀ ਪੈਦਾ ਹੋਈ ਸੀ ਮਹੀਨੇ ਜੇ ਠੀਕ ਕਰ ਦਿੰਦਾ ਖਰਾਬ ਵਧੀਆ ਦੇ ਦੋ ਰੱਖ ਵੀ ਗੱਲ ਨਾ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਸ਼ਕਤੀ ਬਹੁਤ ਸ਼ਕਤੀ ਹੈ ਇਹਨੂੰ ਕੋਈ ਜ਼ਬਰਦਸਤੀ ਨਹੀਂ ਮੋੜ ਸਕਦਾ ਜ਼ਬਰਦਸਤੀ ਨਹੀਂ ਮੋੜ ਸਕਦਾ ਇਹ ਤਲ ਸ਼ਕਤੀ ਹੈ ਜੋਗੀਆਂ ਨੇ ਜ਼ੋਰ ਲਾ ਲਿਆ ਮਨ ਮੁੜਿਆ ਦੀ ਵਾਲਾ ਵਾਲਿਆਂ ਨੇ ਜ਼ੋਰ ਲਾ ਲਿਆ ਮਨ ਟਿਕਿਆ ਨਹੀਂ ਕੋਈ ਸੰਸਾਰ ਦੀ ਬੁੱਧੀ ਚ ਇੰਨੀ ਸ਼ਕਤੀ ਨਹੀਂ ਹੈ ਬੁੱਧੀ ਚ ਬਲ ਨਹੀਂ ਹੈ ਕਿ ਇਹਨੂੰ ਮਨ ਨੂੰ ਰੋਕ ਕੇ ਫੜ ਕੇ ਖੜਾ ਦੇਵੇ ਬਹੁਤ ਬੁੱਤਾ ਬੜੀ ਹੋਈ ਹੈ ਸੰਸਾਰ 'ਚ ਬਹੁਤ ਗਿਆਨ ਹੈ ਸੰਸਾਰ ਦੇ ਵਿੱਚ ਸੰਸਾਰ ਦਾ ਗਿਆਨ ਕੋਈ ਐਸਾ ਗਿਆਨ ਨਹੀਂ ਜਿਹੜਾ ਇਹਨੂੰ ਰੋਕ ਲਵੇ ਮਨ ਨੂੰ ਖੜਾ ਕਰ ਲਵੇ ਨਹੀਂ ਰੁਕਦਾ ਮੈਂ ਤਾਂ ਨਿਰਾਕਾਰ ਕਰਦੇ ਦੇਸ ਦਾ ਗਿਆਨ ਜਿਹਨੇ ਰੋਕਿਆ ਇਹਨੂੰ ਜਿਹਨੇ ਮਨ ਬਣਾਇਆ ਨਾ ਜਿਹਨੇ ਮਨੂਆ ਸਾਜਿਆ ਇਹ ਤਾਂ ਉਹਨੇ ਇਹਦੀ ਦਵਾਈ ਬਣਾਈ ਹੈ ਜਿੱਤੇ ਕਾਰ ਬਣ ਕੇ ਆਉਂਦੀ ਹੈ ਪੁਰਜੇ ਉੱਥੇ ਬਣ ਕੇ ਆਉਂਦੇ ਨੇ ਸਵੇਰ ਪਾਰਟ ਪਹਿਲ ਬਾਅਦ ਚ ਨਗਰਾਂ ਵਾਲੇ ਬਣਾ ਲੈਂਦੇ ਨੇ ਇਹ ਮਨ ਸ਼ਕਤੀ ਇਹ ਮਨ ਸੀਓ ਇਸ ਕਰਕੇ ਇਸ ਮਨ ਨੂੰ ਸਿਓ ਲੋ ਫਟਿਆ ਹੋਇਆ ਹੈ ਫਟਿਆ ਹੋਇਆ ਹੈ ਸਾਬਤ ਕਰ ਲੋ ਸਿਓ ਕੇ ਸੋਨੇ ਕੀ ਸੋਈ ਰੂਪੇ ਕਾ ਤਾਗਾ ਰੂਪੇ ਕਾ ਤਾਗਾ ਨਾਮੇ ਕਾ ਵਨ ਨਾਮੇ ਕਾ ਹਰ ਸੋ ਲਾਗਾ ਚਿੱਤ ਹਰ ਸੋ ਇਹਨੂੰ ਹਰ ਦੇ ਨਾਲ ਸੋ ਲੋ ਬੜੀ ਸ਼ਕਤੀ ਹੈ ਸਿਮਰੋ ਇਹਨੂੰ ਸਿਮਰੋ ਛੱਡਣਾ ਦਿਓ ਫਿਰ ਦੀ ਹੱਥ ਆਉਣਾ ਹੈ ਤੇ ਐਸੀ ਸ਼ਕਤੀ ਹੈ ਫਿਰ ਦੀ ਫੜੋਣਾ ਇੱਕ ਵਾਰ ਫੜਿਆ ਹੋਇਆ ਸਿਓ ਲੋ ਇਹਨੂੰ ਇਹ ਮਨ ਪੰਜ ਤਤ ਕੋ ਜਿਓ ਪੰਜ ਤਤ ਹੈ ਜਿਹੜਾ ਪੰਜ ਤਤ ਜਿਹਨੂੰ ਹੈ ਉਹੀ ਪੰਜ ਤਤ ਹੈ ਜਿਹੜਾ ਕਹਿੰਦਾ ਮੇਰਾ ਮਨ ਨਹੀਂ ਬੰਦਾ ਉਹ ਪੰਜ ਤਤ ਹੈ ਆਇਓ ਗੱਲ ਪੰਜ ਤਤ ਹੈ ਆ ਜਿਹੜਾ ਕਹਿੰਦਾ ਨਾ ਇਹ ਮਨ ਪੰਜ ਤਤ ਕੋ ਜਿਓ ਉਹ ਜਿਹੜਾ ਕਹਿੰਦਾ ਮੇਰਾ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਪੰਜ ਤੱਤ ਉਹੀ ਹੈ ਕੋਈ ਤੂੰ ਹੈ ਤੂੰ ਬਾਹਰ ਨਹੀਂ ਹੈ ਕਿਤੇ ਸਭ ਲੱਗੀ ਗੱਲ ਦੀ ਨਹੀਂ ਲੱਗੀ ਹੈ ਦੋ ਫਿਰ ਦੋ ਤਿੰਨ ਵਾਰ ਕਹਿਣ ਲੱਗੂਗੀ ਜਿਹੜਾ ਕਹਿੰਦਾ ਨਾ ਮੇਰਾ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਉਹ ਪੰਜ ਤੱਤ ਹੈ ਪੰਜ ਤੱਤ ਕਿਤੇ ਬਾਹਰ ਨਹੀਂ ਹੈ ਜੋ ਕਿੱਥੇ ਬੋਲਦਾ ਕੋਈ ਪੰਜ ਤਤ ਦਾ ਦਰਸ਼ਨ ਹੈ ਇਹ ਭਗਤੀ ਚ ਪੰਜ ਤਤ ਦਾ ਦਰਸ਼ਨ ਹੈ ਇਤੋਂ ਸਮਝ ਆਓ ਇਹ ਤੋਂ ਗਲਤ ਕੋਈ ਨਹੀਂ ਹੈ ਕੁਝ ਨਹੀਂ ਹੈ ਪੰਜ ਤਤ ਤੱਕ ਪਹੁੰਚੇ ਪੰਜ ਤਤ ਨਹੀਂ ਪੰਜ ਗੁਰ ਹਾਂ ਇੱਕ ਤਤ ਪਰਮ ਤਤ ਉਹ ਆਪ ਪਰਮ ਤਤ ਹੈ ਜਿਹੜਾ ਕਹਿੰਦਾ ਮੇਰਾ ਜੀ ਨਹੀਂ ਕਰਦਾ ਪੰਜ ਤਤ ਕੋ ਜੀਉ ਹੈ ਜਿਹਦਾ ਜੀਉ ਹੈ ਪੰਜ ਤਤ ਹੈ ਜਿਹੜਾ ਜੀਉ ਹੈ ਬੋਲ ਲੱਗੀ ਸਮਝ ਜਿਹਦਾ ਜੀਓ ਹੈ ਉਹ ਪੰਜ ਤੱਤ ਹੈ ਜਿਹੜਾ ਜੀਓ ਹੈ ਉਹ ਮਨ ਇਹ ਤੋਂ ਕਹਾ ਹੋਰ ਕੁਝ ਨਹੀਂ ਹੈ ਨਾ ਕੁਝ ਪੰਜ ਤੱਤ ਔਰ ਦੋਵੇਂ ਹੋ ਗਏ ਹੁਣ ਹੋਰ ਰਹਿ ਗਈ ਗਿਆ ਪ੍ਰਾਤਮ ਪੰਜ ਤੱਤ ਆਤਮ ਬਰ ਇਹ ਵਰ ਸ਼ਕਤੀ ਇਹ ਸਿਓ ਇਹ ਮਨ ਪੰਚੇ ਤਤ ਕੋਈ ਜਿਹੜਾ ਕਹਿੰਦਾ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਇਹ ਜੀਵਨ ਪੰਜ ਤਤ ਤੋਂ ਪੈਦਾ ਹੋਇਆ ਹੈ ਜੀਓ ਜਿਹੜਾ ਜਗ ਜੀਵਨ ਜਗ ਜੀਵਨ ਅਸਲ ਦੇ ਵਿੱਚ ਪੰਜ ਤਤ ਦੇ ਜਗ ਜੀਵਨ ਆਪਣੇ ਵਿੱਚੋਂ ਪੈਦਾ ਕੀਤਾ ਹੈ ਜਗ ਨੂੰ ਜੀਵਨ ਉਹਨੇ ਦਿੱਤਾ ਜੰਗ ਜੀਵਨ ਪੁਰਖ ਹੈ ਉਹ ਪਰ ਜਿੱਤਾ ਹਾਂ ਉਹਦਾ ਪੁਰਖ ਹੈ ਨਾ ਉਹੀ ਕਰਤਾ ਪੁਰਖ ਹੈ ਉਸ ਨੂੰ ਕਰਤਾ ਪੁਰਖ ਕਿਹਾ ਹੈ ਉਹਨੇ ਜਗ ਨੂੰ ਜੀਵਨ ਦਿੱਤਾ ਜਗ ਨੂੰ ਜੀਵਨ ਦਿੱਤਾ ਆਪਣੇ ਵਿੱਚ ਆਪਣੇ ਲੈਣ ਛੱਡੀ ਹੈ ਜੋਤ ਛੱਡੀ ਹੈ ਜਗ ਸਰੀਰ ਜੰਗ ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਉਹ ਕਹਿੰਦਾ ਸੀ ਮੈਂ ਵੀ ਹੁਣ ਸਰੇ ਜਾਵਾਂਗੀ ਉਦੋਂ ਨਹੀਂ ਪਤਾ ਐਡੋ ਕਹਾ ਕੁਝ ਨਹੀਂ ਹੁੰਦਾ ਮਨ ਕੁਝ ਨਹੀਂ ਹੈ ਇਹ ਤਾਂ ਹੈ ਨਹੀਂ ਕੁਝ ਇਹ ਤਾਂ ਉਹਨੇ ਐ ਹੱਥ ਕਰਕੇ ਵਿੱਚੋਂ ਲੈਣ ਕੱਢਤੀ ਲੈਣ ਨੇ ਮੂਰਤ ਜਿਹੜੀ ਸੀ ਜਿੰਨ ਗੋਏ ਉਠਾਲੀ ਗੋਰ ਕਸੋਜਨ ਹਾਂ ਉਹ ਗੋਰਖਾ ਗੋਰਖਸ਼ਕ ਗੋਰਖਾ ਬੋਲਣਾ ਗੋਰਖਸ਼ਕ ਆਤਮਾ ਦਾ ਰਖਸ਼ਕ ਜਿਨ ਗੋਏ ਉਠਾ ਆਪਣੀ ਸ਼ਕਤੀ ਦੂਰ ਹੋਈ ਸ਼ਕਤੀ ਕਿਹਦੀ ਅਮਰ ਉਸੇ ਦੀ ਸ਼ਕਤੀ ਹੈ ਹਾਂ ਉਸੇ ਦੀ ਸ਼ਕਤੀ ਹੈ ਉਹ ਕੌਣ ਹੈ ਸਕਤਾ ਹੈ ਉਹਨੂੰ ਸਕਤਾ ਕਹਿੰਦੇ ਨੇ ਜਿਹੜਾ ਉਹਦੀ ਰੀਸ ਕਰੇ ਉਹਨੂੰ ਸਾਖਤ ਕਹਿੰਦੇ ਨੇ ਜਦੋਂ ਮਨ ਉਹਦਾ ਸ਼ਰੀਕ ਬਣਦਾ ਫਿਰ ਸਾਖਤ ਹੈ ਇਹ ਤਾਂ ਸ਼ਕਤੀ ਉਹਦੀ ਹੈ ਜਿਹਦੀ ਸ਼ਕਤੀ ਹੈ ਉਹਦੇ ਨਾਲ ਸ਼ਰੀਕਤ ਕਰਦਾ ਹੈ ਨਾਲ ਮੂਲ ਹਾਂ ਸ਼ਕਤੀ ਨਾਲ ਸ਼ਰੀਕਤ ਕੈਸੀ ਕਹਿੰਦੇ ਦਿਓ ਕੇ ਵਕਤ ਲਖਾਈਏ ਸ਼ਕਤੀ ਨਾਲ ਕਾਦੀ ਸ਼ਰੀਕਤ ਦਿਓ ਕੇ ਵਕਤ ਲਖਾਈਏ ਦੀਵਾ ਸ਼ਰੀਕਤ ਕੈਸੀ ਸ਼ਕਤੀ ਨਾਲ ਸ਼ਰੀਕਤ ਕੈਸੀ ਨਿਊ ਕੇ ਦੀਵਾ ਕੇ ਨਿਊ ਕੇ ਵਕਤ ਇਹ ਬਈ ਉਹਦੇ ਅੱਗੇ ਤਾਂ ਨਿਊ ਆਉਣੇ ਚਾਹੀਦਾ ਸੀ ਨਿਊਤੀ ਉਹਦਾ ਟੈਂਪਾ ਐਸੇ ਭਗਤੀ ਹੈ ਸਾਰੇ ਬਾਣੀ ਦੇ ਬਾਹਰ ਹੈ ਤਾਂ ਗੱਲ ਦੀ ਤੇਰੇ ਮੈਂ ਤਾਂ ਗੱਲ ਕਲੀਅਰ ਕਰਦੀ ਬਿਲਕੁਲ ਇਹ ਸੰਸਾਰੀ ਸੱਤੇ ਦੀ ਗੱਲ ਕੀਤੀ ਹੈ ਨਾ ਸਾਰੇ ਸੱਤੇ ਦੀ ਗੱਲ ਕੀਤੀ ਹੈ ਚਾਹੇ ਸੱਤੇ ਸੱਤੇ ਹੋਣੇ ਅਜੇ ਸਕਤਾ ਸਕਤੀ ਉਹ ਵੀ ਕਿਹਾ ਜਿਸ ਠਾਕਰ ਤੋਂ ਨਹੀਂ ਜਾ ਰਹਾ ਤਾਂ ਕੋ ਵਿਜੇ ਸਦਨ ਨਮਸਕਾਰਾ ਕੋਈ ਗੱਲ ਹੈ ਨਾ ਕੋਈ ਗੱਲ ਇਹ ਮਨ ਲੈ ਜੋ ਉਨ ਮਨ ਰਹੈ ਤਾਂ ਤੀਨ ਲੋਕ ਕੀ ਬਾਤਾਂ ਕਹੇ ਹੁਣ ਪਿੱਛੇ ਮੁੜਿਆ ਆਇਆ ਤੂੰ ਪਿੱਛੇ ਮੁੜਿਆ ਹੁਣ ਸੰਸਾਰ ਫੇਰ ਆ ਗਈ ਇਹ ਮਨ ਨੂੰ ਲੈ ਕੇ ਫੜ ਕੇ ਆਪਣੇ ਕਾਬੂ ਕਰਕੇ ਆਪਣੀ ਸ਼ਕਤੀ ਹੈ ਮਨ ਆਪਣੀ ਸ਼ਕਤੀ ਨੂੰ ਆਪਣੇ ਵਿੱਚੇ ਸੁਭਾ ਕੇ ਬੁੱਧੀ ਕਿ ਉਨਮਨ ਰਹੇ ਸੰਸਾਰ ਵੱਲ ਨੂੰ ਪਿੱਠ ਕਰਕੇ ਰਹੇ ਅੰਤਰ ਧਿਆਨ ਹੋ ਕੇ ਰਹੇ ਉਹ ਉਨਮਨ ਰਹੇ ਉਹਦਾ ਅੰਤਰ ਧਿਆਨ ਹੋ ਕੇ ਰਹੇ ਬਾਹਰ ਧਿਆਨ ਹੋ ਕੇ ਰਹੇ ਅੰਤਰ ਧਿਆਨ ਹੋ ਕੇ ਰਹੇ ਤੋ ਤਿੰਨ ਲੋਕ ਕੀ ਤੋ ਤਿੰਨ ਲੋਕ ਕੀ ਬਤੇ ਕਹੇ ਤੋ ਤਿੰਨ ਲੋਕ ਕੀ ਵਾਲੀ ਜਾਣ ਹੁੰਦੀ ਹੈ ਵਰਨਾ ਨਹੀਂ ਹੁੰਦੀ ਇਹ ਤਿੰਨ ਲੋਕ ਦੀ ਗੱਲ ਹੈ ਤਿੰਨ ਲੋਕ ਦਰਸ਼ਨ ਗੱਲਾਂ ਦਾ ਕਰਦੇ ਨੇ ਸੰਤ ਪਰ ਆ ਜਿਹਨੇ ਕਹੀ ਆ ਉਹਨੂੰ ਦੱਸੀ ਆ ਵੀ ਐ ਕਹਿ ਹੁੰਦੀ ਆ ਉਹਨਾਂ ਨੇ ਦਰਸ਼ਨ ਕਰਾਇਆ ਲੋਕਾਂ ਨੂੰ ਇਹ ਆਤਮ ਦਰਸ਼ਨ ਆਤਮ ਦਰਸ਼ਨ ਜਾਗੁਰ ਦਰਸ਼ਨ ਦਰਸ਼ਨ ਦਾ ਮਤਲਬ ਹੁੰਦਾ ਗੁਰ ਦਰਸ਼ਨ ਗਿਆਨ ਸਰੂਪ ਦਰਸ਼ਨ ਹੈ ਬੁੱਧੀ ਦਾ ਵਿਸ਼ਾ ਜੋ ਸਮਝਣਾ ਹੋਈ ਦਰਸ਼ਨ ਹੈ ਛੇ ਦਾ ਛੁੱਲੇ ਛੇ ਦਰਸ਼ਨ ਨੇ ਪੰਜ ਤਾਰੇ ਬਾਹਰ ਸੰਸਾਰ ਦੇ ਦਰਸ਼ਨ ਗਿਆਨ ਅੰਦਰ ਜਿਹੜੇ ਸਾਡੇ ਦਰਸ਼ਨ ਨੇ ਅੱਖਾਂ ਨਾਲ ਕੁਝ ਅਸੀਂ ਦੇਖਦੇ ਹਾਂ ਕੰਨਾਂ ਨਾਲ ਕੁਝ ਸੁਣ ਕੇ ਸਮਝਦੇ ਹਾਂ ਉਹ ਵੀ ਦਰਸ਼ਨ ਨੇ ਸੰਸਾਰ ਨਾਲ ਜੋੜਨ ਵਾਲੇ ਨੇ ਆ ਚਬੜੀ ਦਾ ਸਾਡਾ ਸਪਰਸ਼ ਕਰਕੇ ਪ੍ਰਭਾਵ ਹੈ ਸਪਰਸ਼ ਦਾ ਦਰਸ਼ਨ ਇਹ ਸਭ ਜਲਦੀ ਹੈ ਦਰਸ਼ਨ ਪਿੱਛੇ ਸਮਝੇ ਜੀਵ ਨਾਲ ਅਸੀਂ ਦੇਖਦੇ ਹਾਂ ਖੱਟਾ ਬਿੱਠਾ ਦੁਖੀ ਕੌੜਾ ਕਸਿਆਲਾ ਉਹ ਵੀ ਦਰਸ਼ਨ ਹੈ ਨਾ ਕਰਨ ਖੁਸ਼ਬੂ ਬਗੂ ਦੀ ਗੱਲ ਹੈ ਇੱਕ ਹੋਰ ਹੈ ਦੋਰਾ ਉਹ ਸਿੱਧਾ ਬੁੱਧੀ ਦਾ ਹੀ ਦਰਸ਼ਨ ਬਸ ਬਰੇਨ ਬੁੱਧੀ ਦਾ ਇਹਦੇ ਮਨ ਚ ਕੀ ਹੈ ਅੱਖਾਂ ਦੇ ਦੇਖੇ ਤੇ ਨਹੀਂ ਪਤਾ ਲੱਗਦਾ ਕਹਿੰਦਾ ਵੀ ਰਿਸ਼ਤਾ ਦਾ ਕੱਲ੍ਹ ਕੀ ਪਤਾ ਸੀ ਉਹਨੂੰ ਜੇ ਬੰਦੇ ਨਿਕਲ ਦੇਖਿਆ ਉਹ ਦਰਸ਼ਨ ਤਾਂ ਹੋਇਆ ਨਹੀਂ ਅੱਖਾਂ ਨਾਲ ਨਹੀਂ ਹੋਇਆ ਸਾਰੇ ਕਹਿੰਦੇ ਤੇਰੇ ਸੁੱਕੇ ਨਹੀਂ ਹੋਇਆ ਝਟਕੇ ਨਹੀਂ ਹੋਇਆ ਉਹ ਬਾਹ ਪਿਆ ਜਾਣੀ ਹੈ ਰਾਹ ਪਿਆ ਜਾਣੀ ਹੈ ਉਹ ਜਿਹੜਾ ਦਰਸ਼ਨ ਹੈ ਸ਼ਿਵ ਉਹ ਜਦ ਫਿਰ ਸਮਝ ਆਉਣੀ ਹੈ ਉਹਦੀ ਸਮਝ ਆਉਣੀ ਹੈ ਕਹਿੰਦਾ ਇੱਕ ਦੂਏ ਨੂੰ ਕਿੰਨਾ ਚਿਰ ਤੇ 10 ਮਿੰਟ ਕੋਈ ਕੀ ਸਮਝ ਲੂਗਾ ਸਮਝਣਾ ਆਪਣੇ ਆਪ ਵਿੱਚ ਦਰਸ਼ਨ ਜਿਹੜਾ ਕਹਿੰਦੇ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਐ ਦੇ ਵੇਸ ਸੰਸਾਰ ਨੂੰ ਅਸੀਂ ਪੰਜ ਗਿਆਨ ਦਰਿਆ ਨਾਲ ਸੰਸਾਰ ਦਾ ਗਿਆਨ ਲੈਂਦੇ ਸੰਸਾਰ ਦਾ ਦਰਸ਼ਨ ਪਰ ਜਿਹੜੀ ਜੋਤ ਦਾ ਦਰਸ਼ਨ ਹੈ ਨਾ ਉਹ ਅਕਲ ਨਾਲੇ ਲੈਦੇ ਉਹਦਾ ਮਨ ਕਿਹਾ ਜਾਇਆ ਦੇਖ ਕੇ ਨਹੀਂ ਪਤਾ ਲੱਗਿਆ ਵਰਤ ਕੇ ਪਤਾ ਲੱਗਿਆ ਕਦੇ ਕਦੇ ਕੀ ਪਤਾ ਲੱਗਦਾ ਕੀ ਉਹਦੇ ਮਨ ਕਿਹਾ ਜਾਇਆ ਉਹਦਾ ਸੁਭਾਅ ਕਿਹਾ ਜਾਇਆ ਉਹਦਾ ਇਹਦਾ ਤਾਂ ਨਹੀਂ ਪਤਾ ਲੱਗਿਆ ਉਹ ਕਾਹਦੇ ਨਾਲ ਪਤਾ ਲੱਗਿਆ ਉਹ 6 ਵਜੇ ਦਾ ਚਲੋ ਪਤਾ ਲੱਗਿਆ ਉਹਦੇ ਪਿੱਛੇ ਕੌਣ ਕੰਮ ਕਰਦਾ ਉਹਦੇ ਪਿੱਛੇ ਗਿਆਨ ਕੰਮ ਕਰਦਾ ਬੁੱਧੀ ਉਹ ਅਕਲ ਕੰਮ ਕਰਦੀ ਹੈ ਇਸ ਕਰਕੇ ਇਹ ਸਾਰੀ ਗੱਲ ਅਕਲ ਦੀ ਅਕਲੀ ਸਾਹਿਬ ਸੇ ਵੀ ਹੈ ਅਕਲੀ ਕੀਜੈ ਦਾਨ ਅਕਲੀ ਪੜ ਕੇ ਬੁਝੀ ਅਕਲੀ ਕੀਜੈ ਦਾਨ ਨਾ ਕਾਕੇ ਰਾਹ ਹੈ ਉਹ ਹੋਰ ਗੱਲਾਂ ਸ਼ੈਤਾਨ ਸਿਰਫ ਇੱਕੋ ਹੀ ਰਾਹ ਹੈ ਅਕਲ ਦਾ ਬੁੱਧ ਬਦਲੀ ਇਹੀ ਅਕਲੇ ਬਦਲੀ ਸਿੱਧ ਪਾਈ ਜਦੋਂ ਬੁੱਧ ਬਦਲ ਜਾਣੀ ਹੈ ਸਮਝ ਆ ਜਾਣੀ ਹੈ ਤੁਹਾਨੂੰ ਗੱਲ ਕੀ ਹੈ ਸਮਝ ਕਾਦੀ ਆਉਣੀ ਹੈ ਸਾਰੀ ਰਾਜਾ ਰਾਮ ਦੀ ਕਹਾਣੀ ਦੀ ਸਮਝ ਆ ਜਾਣੀ ਹੈ ਜਾਣਿਆ ਕੀ ਹੈ ਜਾ- ਰਾਜਾ ਰਾਮ ਦੀ ਕਹਾਣੀ ਰਾਜਾ ਰਾਮ ਦੀ ਕਹਾਣੀ ਕੀ ਹੈ ਤਿੰਨ ਲੋਕ ਦਾ ਗਿਆਨ ਇਹ ਰਾਜਾ ਰਾਮ ਦੀ ਕਹਾਣੀ ਹੈ तीन लोग की बातें कहे तो एंड किया ना राजा राम की कहानी तीन लोग जो राजा राम की कहानी जो चलती है कभी द्वापर त्रेता कर ਤ੍ਰੇਤਾ ਦਾ ਪ੍ਰਕਾਸ਼ ਜੋ ਤ੍ਰੇਤੇ ਜ ਗੱਲਾ ਹੁੰਦਾ ਹੈ ਹੰਸ ਦੁਆਪਰ ਜਾ ਕੇ ਦਾਲ ਵੜ ਜਾਂਦੀ ਹੈ ਗਰਭ ਚ ਅੱਧਾ ਜੁੜ ਜਾਂਦਾ ਸਰੀਰ ਦਾ ਦਾ ਰਹਿ ਜਾਂਦਾ ਦੂਰ ਸਾਹ ਲੈਣ ਤੇ ਆ ਜਾਂਦਾ ਸਰੀਰ ਜਦੋਂ ਪਾਸੇ ਹੋਇਆ ਹੈ ਅੱਧਾ ਸਾਹ ਲੈ ਰਿਹਾ ਅੱਧਾ ਸਰੀਰ ਚ ਕੰਮ ਕਰਦਾ ਅੱਖਾਂ ਚ ਕਰਦਾ ਚ ਨੱਕ ਚ ਇਹ ਕੰਮ ਜਿਹੜਾ ਅੱਧਾ ਬਾਹਰ ਕੰਮ ਕਰਦਾ ਹੈ ਤਿਰਗੁੜੀ ਚ ਕੰਮ ਕਰਦਾ ਹੈ ਉਹਨੂੰ ਅੱਧਾ ਬਾਹਰਲਾ ਕਹਿੰਦੇ ਤੇ ਜਿਹੜਾ ਸਾਹ ਲੈਂਦਾ ਉਹਨੂੰ ਉਧਰਲਾ ਕਹਿੰਦੇ ਤਾਂ ਕਹਿਆ ਬਾਹਰ ਭੀਤਰ ਇੱਕੋ ਜਾਣੋ ਬਾਹਰ ਔਰ ਭੀਤਰ ਵਾਲਾ ਇੱਕ ਹੈ ਦੋਏ ਰਲਾ ਕੇ ਇੱਕੋ ਸ੍ਰਿਸ਼ਟ ਸਵਾਈ ਹੈ ਸਾਰੀ ਸ੍ਰਿਸ਼ਟੀ ਕੋਈ ਹੈ ਹੀ ਸਿਸਟਮ ਇੱਕੋ ਸਿਸਟਮ ਸਾਰੀ ਸ੍ਰਿਸ਼ਟੀ ਜੇ ਹੀ ਸਿਸਟਮ ਹੈ ਇੱਕ ਅੰਕਾਰ ਅਵਰ ਨਹੀਂ ਦੂਜਾ ਬਸ ਇਹੀ ਇੱਕ ਅੰਕਾਰ ਹੈ ਹੋਰ ਕੋਈ ਨਹੀਂ ਹੈ ਇਹ ਜੋਤ ਹੈ ਸਾਰੇ ਨਾਨਕ ਇੱਕ ਸੁਭਾਈ ਨਾਨਕ ਕਹਿੰਦੇ ਜਦ ਇੱਕ ਹੋ ਜਾਂਦਾ ਫਿਰ ਸੁਭਾ ਜਾਂਦਾ ਜਿੰਨਾ ਜਨਤਾ ਦਾ ਰਹਿੰਦਾ ਉਹਨੇ ਜਨੀ ਸੁਭਾ ਇੱਕ ਹੋ ਕੇ ਸੁਭਾ ਜਾਂਦਾ ਉੱਥੇ ਗਾਣੀ ਮੁੱਕ ਜਾਂਦੀ ਉੱਥੇ ਗਾਣੀ ਮੁੱਕ ਜਾਂਦੀ ਹੈ ਰਾਜਾ ਰਾਮ ਦੀ ਫਿਰ ਟ੍ਰਿਪਲ ਪਲਟ ਕੇ ਫਿਰ ਚੌਥੇ ਪਾਸੇ ਚਲੇ ਜਾਂਦਾ ਫਿਰ ਸਤਜੁਗ ਵਿੱਚ ਰਹਿੰਦਾ ਫਿਰ ਫਿਰ ਸੰਸਾਰ 'ਚ ਨਹੀਂ ਜਾਂਦਾ ਕਿਤੇ ਲੋਕ ਇਹਦੇ ਚੌਥਾ ਲੋਕ ਖੜਦਾ ਹੈ ਉਹਦਾ ਨਾਮ ਲੋਕ ਨਹੀਂ ਹੈ ਅਲੋਕ ਹੈ ਅਲੋਕ ਅਲੋਕ ਹੈ ਰੂਪ ਅਲੋਕ ਉੱਥੇ ਹੈ ਇਹ ਲੋਕਾਂ ਤਿੰਨਾਂ ਤੋਂ ਪਰੇ ਅਲੋਕ ਲੋਕ ਹੈ ਜੀ ਸੂਰਦਾਸ ਮਨ ਪ੍ਰਭਾਤ ਦਿਨ ਦਿਨ ਹੋਇਆ ਲੋਕ ਨਹੀਂ ਉਹ ਅਲੋਕ ਨਹੀਂ ਹੈ ਉਹ ਪਰਲੋਕ ਹੈ ਉੱਥੇ ਲਿਖਿਆ ਹੈ ਲੋਕ ਤੇ ਪਰੇ ਪਰੇ ਅਲੋਕ ਵੀ ਲਫ਼ਜ਼ ਵਰਤਿਆ ਇੱਥੇ ਅਲੋਕ ਵੀ ਵਰਤਿਆ ਅਲੋਕ ਹੋਰ ਵੀ ਵਰਤਿਆ ਕਈ ਜਗ੍ਹਾ ਹਾਂਜੀ